ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ ਫਲ ਗੁਣ ਦੇਖੋ ਸਭ ਕੁਝ ਹੋ ਗਿਆ ਜੇ ਗੁਣ ਪੈਦਾ ਹੁੰਦੇ ਨੇ ਨਾ ਕਿਸੇ ਦੇ ਅੰਦਰ ਗੁਣ ਫਿਰ ਉਹਨੂੰ ਫਲ ਵੀ ਲੱਗਦਾ ਜੇ ਕੋਈ ਗੁਣ ਪੈਦਾ ਕਰ ਲਵੇ ਸਾਰੇ ਔਗਣ ਛੱਡ ਦਵੇ ਉਤੇ ਔਗਣ ਦੱਸੇ ਨੇ ਕਾਮ ਗ੍ਰੋਧ ਨਾ ਮੋਹੀਆ ਬਿਨਸੇ ਲੋਭ ਸੁਆਨ ਇਹ ਆਇਆ ਸੀ ਸੱਚੇ ਮਾਰਗ ਚੱਲਦੇ ਉਸਤ ਕਰੇ ਜਹਾਨ ਜੇ ਉਤਲੇ ਚਾਰੇ ਛੱਡ ਦੇਵੇ ਉਹਨਾਂ ਦੀ ਜਗ੍ਹਾ ਗੁਣ ਆਪੇ ਜਗ੍ਹਾ ਲੈ ਲੈਂਦੇ ਨੇ ਔਗਣ ਛੱਡਣੇ ਨੇ ਗੁਣ ਆਪੇ ਆ ਜਾਂਦੇ ਔਗਣ ਛੱਡਣੇ ਔਖੇ ਤੇ ਗੁਣ ਜਦ ਆ ਜਾਂਦੇ ਨੇ ਫਲ ਵੀ ਲੱਗਦਾ ਗੁੜ ਗੁਣਾਂ ਨੂੰ ਫਲ ਲੱਗਦਾ ਫਲ ਗੁਣ ਵੀ ਫਲ ਗੁਣ ਗੁਣ ਫਲਦੇ ਨੇ ਗੁਣਾਂ ਨੂੰ ਫਲ ਲੱਗਦਾ ਚਾਰ ਜੜਾ ਨੇ ਇਹ ਸੰਤੋਖ ਤੇ ਵਿਰਸ਼ਤੀਆਂ ਚਾਰੇ ਜੜਾਂ ਨੇ ਇਹ ਗੁਣ ਬਣਦੇ ਜਾਂ ਲੋਭ ਛੱਡ ਦਿੰਦਾ ਉਹ ਛੱਡ ਦਿੰਦਾ ਕਾਮ ਔਰ ਕ੍ਰੋਧ ਛੱਡ ਦਿੰਦਾ ਚਾਰ ਜੜਾਂ ਛੱਡਦੀ ਚਾਰੇ ਜੜਾਂ ਦੇ ਔਗਣ ਨੇ ਜਿਹੜੇ ਇਥੋਂ ਰਸ ਨਹੀਂ ਆਉਣ ਦਿੰਦੇ ਮਰਾ ਆਉਣ ਲੱਗਿਆ ਨਾਮ ਦਾ ਤੇ ਗੁਣ ਆ ਗਏ ਫੇਰ ਫੁੱਟਦਾ ਉਥੋਂ ਬਿਰਸ਼ ਕਾਦਾ ਨਾਨਕ ਗੁਰ ਸੰਤੋਖ ਰੁਖ ਸੰਤੋਖ ਦਾ ਰੁਖ ਜਾਗਦਾ ਫਿਰ ਧਰਮ ਫੁੱਲ ਫਲ ਗਿਆਨ ਧਰਮ ਦੇ ਫੁੱਲ ਲੱਗਦੇ ਨੇ ਗਿਆਨ ਦਾ ਫਲ ਲੱਗਦਾ ਆ ਗਿਆਨ ਦਾ ਹੀ ਫਲ ਆ ਗੁਰਬਾਣੀ ਗਿਆਨ ਇਹ ਇਹ ਗਿਆਨ ਨੂੰ ਨਾਮ ਕਹਿੰਦੇ ਨੇ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਦਾ ਫਲ ਲੱਗਦਾ ਫਿਰ ਗਿਆਨ ਦਾ ਫਲ ਲੱਗਿਆ ਹੋਇਆ ਹੈ ਤੇ ਉਹ ਰੁੱਖ ਫਿਰ ਪੈਦਾ ਹੁੰਦਾ ਚਾਰ ਜੜਾਂ ਜਨਾ ਜਰ ਸੁੱਕੀਆਂ ਹੋਈਆਂ ਨੇ ਇਹਦੀਆਂ ਇਹ ਜੜਾਂ ਫਿਰ ਸਰਜੀਤ ਹੁੰਦੀਆਂ ਨੇ ਦੁਬਾਰਾ ਗੜੀਆਂ ਹੋਈਆਂ ਗੁਣ ਗੜੀਆਂ ਹੋਈਆਂ ਜੜਾਂ ਸਰਜੀਤ ਹੋ ਜਾਂਦੀਆਂ ਫਿਰ ਹਰੀਆਂ ਭਰੀਆਂ ਹੋ ਜਾਂਦੀਆਂ ਨੇ ਜੇ ਜੜਾਂ ਹਰੀਆਂ ਭਰੀਆਂ ਹੋ ਗਿਆ ਮੁੱਢ ਫਿਰ ਫੁੱਟਿਆ ਹੁੰਦਾ ਮੁੱਢ ਤਾਂ ਫੁੱਟੇ ਆਉਣਾ ਜੜਾਂ ਠੀਕ ਹੋਣ ਮੁੱਢ ਫੁੱਟਿਆ ਹੁੰਦਾ ਬੁੱਢੇ ਨੂੰ ਸੰਤੋਖ ਹੋਵੇ ਬੁੱਢੇ ਜੋ ਫਿਰ ਫਟਿਆ ਰੁਕ ਪਹਿਲਾ ਹੰਕਾਰ ਦਾ ਵਰਚ ਸੀ ਹੰਕਾਰ ਵਟਿਆ ਗਿਆ ਹੰਕਾਰ ਤੋਂ ਕੱਢ ਦਿੱਤਾ ਜੜਾਂ ਖਤਮ ਹੋ ਗਈਆਂ ਜੜਾਂ ਗੁਣਾਂ ਦੀਆਂ ਹੋ ਗਈਆਂ ਹੁਣ ਸੰਤੋਖ ਦਾ ਰੁੱਖ ਉੱਥੇ ਹੀ ਪੈਦਾ ਹੋਇਆ ਜਿੱਥੇ ਪਹਿਲਾਂ ਸੀ ਬੋਲ ਨਹੀਂ ਕਿਤੇ ਗਿਆ ਬੋਲ ਹੋਈ ਹੈ ਬੋਲ ਮਨ ਹੋਈ ਹੈ ਬੋਲ ਕੀ ਸੀ ਮਨ ਉਸੇ ਜਿਹਾ ਹੰਕਾਰ ਸੀ ਉਸੇ ਚੋਂ ਨਾਮ ਪ੍ਰਗਟ ਹੋਣਾ ਪਰ ਨਾਮ ਸਾਬਤ ਦੇ ਵਿੱਚੋਂ ਪ੍ਰਗਟ ਹੋਣਾ ਹੰਕਾਰ ਦਾ ਫਿਰ ਅੱਧੇ ਚੋਂ ਪ੍ਰਗਟ ਹੁੰਦਾ ਮਨ ਕਰਕੇ ਪ੍ਰਗਟ ਹੁੰਦਾ ਸਰੀਰ ਨਾਲ ਜੁੜਿਆ ਹੋਇਆ ਸੀ ਸਰੀਰ ਨੂੰ ਛੱਡ ਕੇ ਨਾਮ ਪ੍ਰਗਟ ਹੋਣਾ ਉਹਨੇ ਨੇ ਕੋ ਹੋ ਜਾਣਾ ਨਾ ਆਪਣੇ ਅੰਦਰਲੇ ਨਾਲ ਪਹਿਲਾਂ ਇੱਕ ਹੋਇਆ ਸੀ ਮਾਇਆ ਨਾਲ ਮਾਇਆ ਨਾਲ ਇੱਕ ਹੋਇਆ ਕਰਕੇ ਉਹ ਚਾਰ ਜਣਾ ਦੂਜਾ ਸੀ ਦੁਆ ਰਸ ਸੀ ਮਾਇਆ ਦੇ ਉਹ ਨਾਮ ਵਾਲੇ ਰਸ ਛੁੱਟੇ ਹੋਏ ਸੀ ਹਾਂਜੀ ਫਲ ਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਯਾਦ ਗੁਣਾ ਨੂੰ ਫਲ ਲੱਗਦਾ ਆਨੰਦ ਜਣਾ ਉਪਾਰ ਆਨੰਦ ਹੋ ਜਾਂਦਾ ਪਰਮ ਆਨੰਦ ਹੋ ਜਾਂਦਾ ਹਰ ਸੱਜਣ ਪ੍ਰਗਟੇ ਆਏ ਹਰ ਸੱਜਣ ਪ੍ਰਗਟੇ ਆਏ ਅੰਦਰ ਸ਼ਬਦ ਗੁਰੂ ਪ੍ਰਗਟ ਹੋ ਗਿਆ ਉਹ ਸੱਜਣ ਪ੍ਰਗਟਿਆ ਹੀ ਆ ਜੰਮਿਆ ਆ ਕਿ ਕੋਈ ਤਾਂ ਉਗਵੇ ਜੰਮਿਆ ਆ ਪ੍ਰਗਟ ਹੋ ਗਿਆ ਜਦ ਫਸਲ ਜੰਮਦੀ ਹੈ ਧਰਤੀ ਤੋਂ ਬਾਹਰ ਆਏ ਜਾਂਦੀ ਹੈ ਅੰਦਰੋਂ ਜਿਹੜੀ ਅੰਦਰ ਵਾਲੀ ਗੱਲ ਸੀ ਨਾ ਅੰਦਰ ਦੀਆਂ ਪੱਕੀਆਂ ਬਾਹਰ ਆ ਗਈਆਂ ਜੇ ਬੋਲਦਾ ਬਾਹਰ ਆ ਗਈਆਂ ਜਦ ਅਜਰ ਚੁੱਪ ਸੀ ਅੰਦਰ ਦੀਆਂ ਪੱਕੀਆਂ ਅੰਦਰੇ ਸੀ ਜੇ ਬੋਲਿਆ ਜਦੇ ਆਇਆ ਨਾ ਬਾਹਰ ਤਾਂ ਨਹੀਂ ਤਾਂ ਅੰਦਰ ਸੀ ਗੱਲ ਅੰਦਰ ਵਿਜਿਆ ਹੋਇਆ ਸੀ ਤੇ ਮਿੱਟੀ ਚੱਕਦੀ ਵਾਲੇ ਨਾਲ ਦੀ ਬੂਟਾ ਬਾਹਰ ਆ ਗਿਆ ਦੇਖਣ ਲੱਗ ਗਿਆ ਤੇ ਬੋਲ ਕੇ ਪਾਣੀ ਬਾਹਰ ਆਉਂਦੀ ਹੈ ਗਿਆਨ ਬੋਲ ਕੇ ਬਾਤੀ ਬਾਤੀ ਦੇ ਨਾਲ ਬਾਤੀ ਬਾਤ ਹੁੰਦੀ ਹੈ ਕੱਲ ਦੇ ਰਸਤੇ ਗਿਆਨ ਬਾਹਰ ਆਉਂਦਾ ਹਾਂ ਸੱਜਣ ਪ੍ਰਗਟੇ ਪ੍ਰਗਟੇ ਹੋਏ ਸਤਗੁਰ ਨਾਨਕ ਪ੍ਰਗਟਿਆ ਹੀ ਹੈ ਪ੍ਰਗਟ ਹੋਇਆ ਸੀ ਪਹਿਲਾਂ ਹੀ ਪਹਿਲਾਂ ਗੁਪਤ ਸੀ ਪ੍ਰਗਟ ਹੋਇਆ ਗਿਆਨ ਅੰਦਰ ਸੀਗਾ ਪਹਿਲਾਂ ਹੀ ਬਹੁਤ ਦੇਰ ਦਾ ਸੀ ਹੁਣ ਦਾ ਨਹੀਂ ਹੈ ਪ੍ਰਗਟ ਨਹੀਂ ਕੀਤਾ ਪ੍ਰਗਟ ਹੋਣ ਦੇ ਕਾਬਲ ਨਹੀਂ ਸੀ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਲਾਏ ਸੰਤ ਸਹਾਈ RAM ਕੇ RAM ਨੂੰ ਮਿਲਣਾ ਹੈ ਉਹਦੇ ਵਾਸਤੇ ਜਿਹੜਾ ਸੰਤ ਹੈ ਪ੍ਰਗਟ ਹੋਇਆ ਉਹ ਸਹਾਈ ਹੋ ਹੈ ਬੁਲਾ ਨਹੀਂ ਸਕਦਾ ਆਪ ਨਹੀਂ ਕੁਛ ਹੈਗਾ ਸਹਾਇਤਾ ਕਰ ਸਕਦਾ ਜਿੱਤੇ ਤੱਕ ਆਪ ਪਹੁੰਚੇ ਉੱਥੇ ਤੱਕ ਤਾਂ ਉਹ ਗੱਲ ਦੱਸ ਸਕਦਾ ਵੀ ਐ ਮਸਲਾ ਹੱਲ ਹੋ ਕਰ ਕਿਰਪਾ ਦੀ ਮਲਾਏ ਸੰਤ ਮਿਲ ਜਾਏ ਹੀ ਕਿਰਪਾ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਕਿ ਕੋਈ ਸੰਤ ਬੁਲਾਤਾ ਕਿ ਸੰਤ ਨਾਨਕ ਸੰਤ ਮਿਲੇ ਸੱਚ ਬਾਈ ਉਹ ਤਾਂ ਸੱਚ ਦਾ ਪਤਾ ਲੱਗ ਗਿਆ ਸੱਚ ਨਾਲ ਜੁੜਨਾ ਸੀ ਸੱਚ ਨਾਲ ਜੁੜ ਗਿਆ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਹੀਂ ਜਾਏ ਸੇਜ ਸੁਹਾਵੀ ਹਿਰਦਾ ਜਿਹੜਾ ਹੈ ਉਹਦੇ ਸੁਹਾਵਣਾ ਹੋ ਗਿਆ ਬਹੁਤ ਬਦਲ ਗਿਆ ਨਾ ਸੇਜ ਸੁਹਾਵੀ ਸਾਰੇ ਸਾਰੇ ਸੁਖ ਨੇ ਅੰਦਰ ਸ਼ਾਂਤੀ ਹੈ ਹੁਣ ਦੁੱਖਾ ਨਹੀਂ ਜਾਏ ਹੁਣ ਦੁੱਖ ਵਾਸਤੇ ਕੋਈ ਜਗ੍ਹਾ ਨਹੀਂ ਹੈ ਅੰਦਰ ਲੱਕੋ ਕੇ ਸੁਖ ਵਾਸਤੇ ਜਗ੍ਹਾ ਨਹੀਂ ਹੁਣ ਦੁੱਖ ਵਾਸਤੇ ਕੋਈ ਜਗ੍ਹਾ ਹੀ ਨਹੀਂ ਹਿਰਦੇ ਵਿੱਚ ਦੁੱਖ ਵਾਸਤੇ ਜਗ੍ਹਾ ਹੀ ਨਹੀਂ ਕੋਈ ਰਹੀ ਦੁੱਖ ਅੰਦਰ ਵੜਦਾ ਹੀ ਨਹੀਂ ਦੁੱਖ ਵਾਸਤੇ ਨੂੰ ਐਂਟਰੀ ਹੈ ਅੰਦਰ ਜਿੱਥੇ ਦੁੱਖੇ ਦੁੱਖ ਸੀ ਉੱਥੇ ਦੁੱਖ ਵਾਸਤੇ ਨੂੰ ਐਂਟਰੀ ਹੋ ਦੁੱਖ ਵਾਸਤੇ ਕੋਈ ਜਗ੍ਹਾ ਨਹੀਂ ਹੈ ਜਾਇਰ ਉਹਨੇ ਜਗ੍ਹਾ ਜੰਮਦਾ ਹੀ ਨਹੀਂ ਦੁੱਖ ਉੱਥੇ ਪੈਦਾ ਹੀ ਨਹੀਂ ਹੋ ਸਕਦਾ ਇੱਛ ਪੁੰਨੀ ਵਡਭਾਗਣੀ ਵਾਰ ਪਾਇਆ ਹਰ ਰਾਏ ਵਡਭਾਗਣੀ ਦੀ ਇੱਛਾ ਪੂਰੀ ਹੋ ਗਈ ਵਰ ਪਾਇਆ ਹਰ ਰਾਏ ਹਰ ਰਾਏ ਦਾ ਵਰ ਪ੍ਰਾਪਤ ਹੋ ਗਿਆ ਵਰ ਪਾ ਲਿਆ ਵਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ ਬਸ ਫਿਰ ਕੀ ਸੀ ਬਾਹਰ ਜਿਹੜੇ ਨਾਲ ਸੰਦਰ ਸੀ ਸੱਜਣ ਸੀ ਹੋਰ ਮਿਲ ਸਈਆਂ ਮੰਗਲ ਰਾਮ ਉਹਨਾਂ ਨਾਲ ਮਿਲ ਕੇ ਮੰਗਲ ਗਾਉਣਾ ਸ਼ੁਰੂ ਕੀਤਾ ਗੀਤ ਗੋਬਿੰਦ ਅਲਾਏ ਗੋਬਿੰਦ ਨੇ ਗੀਤ ਲਿਖੇ ਗੁਰਬਾਣੀ ਸੀਗੀ ਅਲਾ ਕੇ ਉੱਚੀ ਆਵਾਜ਼ ਨਾਲ ਪ੍ਰਗਟ ਕਰਤੀ ਬਾਣੀ ਗੁਰਬਾਣੀ ਦੇ ਅਰਥ ਪ੍ਰਗਟ ਕਰਤੇ ਗੁਰਬਾਣੀ ਦੀ ਫਲਸਫੀ ਪ੍ਰਗਟ ਕਰਤੀ ਗੁਰਬਾਣੀ ਦੀ ਸਾਰਾ ਪ੍ਰਗਟ ਕਰਤੀ ਪ੍ਰਗਟ ਕਰਕੇ ਦੱਸਤੀ ਕਰ ਪ੍ਰਗਟ ਆਖ ਸੁਣਾਇਆ ਬਿਨ ਸਤਗੁਰ ਕਿਨਾਂ ਨਾ ਪਾਇਓ ਬਿਨ ਸਤਗੁਰ ਕਿਨਾਂ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਕਿਉਂਕਿ ਸਤਗੁਰ ਵਿੱਚ ਉਹਨੇ ਆਪਣਾ ਆਪ ਰੱਖਿਆ ਹੋਇਆ ਇਹ ਗੱਲ ਕਹਿੰਦੇ ਅਸੀਂ ਪ੍ਰਗਟ ਕਰਕੇ ਲੋਕਾਂ ਨੂੰ ਦੱਸ ਦਿੱਤੀ ਸਤਗੁਰ ਤੇ ਬਿਨਾਂ ਨਹੀਂ ਕਿਸੇ ਨੇ ਪਾਇਆ ਨਾ ਕੋਈ ਪਾਊਗਾ ਜੋ ਪਾਇਆ ਜਾਂਦਾ ਹੈ ਬਿਨ ਸਤਗੁਰ ਕਿਹਨੂੰ ਨਾ ਪਾਇਓ ਬਿਨ ਸਤਗੁਰ ਕਿਹਨੂੰ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਆ ਪਰਮੇਸ਼ਰ ਨੇ ਆਪਣਾ ਆਪਾ ਸਤਗੁਰ ਦੇ ਵਿੱਚ ਰੱਖਿਆ ਹੋਇਆ ਹੈ ਸਤਗੁਰ ਕੁਛ ਨਹੀਂ ਹੈਗਾ ਉਦੋਂ ਨੇ ਆਪਣਾ ਆਪਾ ਰੱਖਿਆ ਉਹਦਾ ਉਹਦਾ ਬਹਾਨਾ ਬਣਾ ਕੇ ਬੋਲਦਾ ਹੈ ਉਹਦੇ ਵਿੱਚ ਦੀ ਉਸ ਸਪੀਕਰ ਜੀ ਬੋਲਦੇ ਨੇ ਸਪੀਕਰ ਬੋਲਦਾ ਹੁੰਦਾ ਪਾਸੇ ਤਾਂ ਪ੍ਰਗਟਾ ਕੀਤਾ ਉਹਨੇ ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ ਹਰ ਜਿਹਾ ਅਵਰ ਨਾ ਦਿਸਈ ਹਰ ਜਿਹਾ ਔਰ ਕੋਈ ਨਹੀਂ ਹੁੰਦਾ ਹੋਰ ਨਹੀਂ ਦਦਾ ਜਾ ਹਰ ਉਹ ਨਾ ਹੋਰ ਕੋਈ ਦੂਜਾ ਕੋਈ ਲਵੈ ਵੀ ਨਹੀਂ ਲਾ ਸਕਦਾ ਕੋਈ ਦੂਜਾ ਲਵੈ ਨਾ ਲਾਏ ਉਹ ਦੂਜਾ ਕਹੇ ਕਿਹਦੇ ਵਿੱਚ ਐਡੀ ਹਿੰਮਤ ਹੈ ਕਾਲ ਤੇ ਵਿਚਾਰੂ ਸ਼ਿਵ ਜੀ ਤਾਂ ਆਪ ਕਾਲ ਤੋਂ ਡਰਦਾ ਉਹ ਦੂਜਿਆਂ ਦੀ ਮਤਲਬ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਦੀ ਗੱਲ ਹੈ ਦੇਵੀ ਦੇਵਤਿਆਂ ਦੀ ਉਹ ਨਹੀਂ ਕੋਈ ਕਹਿੰਦੇ ਤੋਂ ਐਡੀ ਬੜੀ ਜਿਹੜੀ ਡਿਮਾਂਡ ਹੋਵੇ ਉਹ ਪਰਮੇਸ਼ਰ ਦੇ ਬਿਨਾਂ ਹੋਰ ਨਹੀਂ ਕੋਈ ਪੂਰੀ ਕਰ ਸਕਦਾ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਓਣ ਨੇਚਰ ਦਿੱਤੀਆਂ ਜਾਏ ਹਲਤ ਪਲਤ ਸਵਾਰਿਓਣ ਆ ਲੋਕ ਵੀ ਸਵਾਰਤਾ ਪਰ ਲੋਕ ਵੀ ਸਵਾਰਤਾ ਆ ਲੋਕ ਤਾਂ ਸਵਾਰੇ ਦਿੱਤਾ ਪਰ ਲੋਕ ਵੀ ਸਵਾਰਤਾ ਨੇਚਰ ਦਿੱਤੀਆਂ ਜਾਏ ਬਸ ਨੇਚਰ ਦਿੱਤੀਆਂ ਜਾਏ ਮਨ ਨੂੰ ਆਨ ਟਕਾਤ ਨੇਚਰ ਅਚਲ ਹੋ ਗਿਆ ਬੰਦ ਫਿਰ ਹੋ ਗਿਆ ਸੰਸਾਰ ਸਾਗਰ ਤੇ ਰੱਖੀਆਂ ਨ ਬਹੁਣ ਨ ਜਨਮੈ ਧਾਏ ਸੰਸਾਰ ਸਾਗਰ ਤੋਂ ਬਚਾ ਲਿਆ ਸੰਸਾਰ ਸਾਗਰ ਤੋਂ ਬਾਹਰ ਕੱਢ ਲਿਆ ਬਚਾ ਲਿਆ ਕਿ ਬਾਹਰ ਕੱਢ ਲਿਆ ਬਹੁਣ ਨ ਜਨਮ ਬਚਾਉਣ ਤੋਂ ਬਾਅਦ ਸਾਗਰ ਤੋਂ ਬਾਹਰ ਕੱਢ ਲਿਆ ਬਹੁਣ ਨ ਜਨਮ ਹੈ ਦੁਬਾਰਾ ਜਨਮ ਹੋ ਰਹੀ ਨਹੀਂ ਇਹਦੇ ਜਨਮ ਦਾ ਬਰਦਾ ਜਨਮ ਦਾ ਬਰਦਾ ਰਹਿੰਦਾ ਸੀਗਾ ਇਹਦੇ ਵਿੱਚ ਦੁੱਖ ਭੋਗਦਾ ਰਹਿੰਦਾ ਸੀ ਸੰਸਾਰ ਸਾਗਰ ਸੀ ਭਵ ਸਾਗਰ ਸੀ ਸੰਸਾਰ ਸਾਗਰ ਤਾਂ ਸਹਿਸਾ ਕਹਿੰਦੇ ਨੇ ਸੰਸਾਰ ਨੂੰ ਭੈ ਸਾਗਰ ਵੀ ਕੋਈ ਗੱਲ ਹੈ ਸੰਸਾਰ ਸਾਗਰ ਨੂੰ ਭੈ ਸਾਗਰ ਭੈ ਵਿੱਚ ਰਹਿੰਦਾ ਸੀ ਹਰ ਵਕਤ ਇਹ ਭੈ ਤੋਂ ਮੁਕਤ ਕਰ ਲਿਆ ਨਿਰਭੈ ਪਦ ਦੀ ਪ੍ਰਾਪਤੀ ਹੋ ਗਈ ਅਭੈ ਪਦ ਅਭੈ ਪਦ ਵਿੱਚ ਚਲਾ ਗਿਆ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਜਿਹਵਾ ਏਕ ਅਨੇਕ ਗੁਣ ਜੀਵਾਤਮਾ ਦਾ ਜਿਹਵਾ ਨੂੰ ਜੀਵ ਨਹੀਂ ਹੁੰਦਾ ਹੈ ਜੀਵਾਤਮਾ ਇੱਕ ਹੈ ਗੁਰ ਤੇਰੇ ਕੰਨ ਨੇ ਨਹੀਂ ਕਹੇ ਜਾ ਸਕਦੇ ਨਾਨਕ ਚਰਨੀ ਪਾਏ ਇਸ ਕਰਕੇ ਨਾਨਕ ਕਹਿੰਦਾ ਆਪਣੇ ਚਰਨੀ ਉਪਾ ਲੈ ਤੂੰ ਤੂੰ ਆਪਣੇ ਜਿਹੜਾ ਤੂੰ ਬੁਲਾਏਗਾ ਮੈਂ ਤਾਂ ਉਹੀ ਬੋਲੂਗਾ ਮੈਂ ਆਪਣੇ ਵਰਦੀ ਨਾਲ ਮੈਂ ਕੀ ਕੀ ਬੋਲੀ ਜਾਊਗਾ ਗੁਰ ਤੇਰੇ ਅੰਤ ਕੋਈ ਨਹੀਂ ਇੱਕ ਜੀਵ ਹੈ ਮੇਰੀ ਜੀਵਾਤਮਾ ਇੱਕ ਮਨ ਦੀ ਜੀਵ ਜਿਹੜੀ ਹੈ ਨਾ ਅੰਦਰ ਹੈ ਤਾਂ ਹੀ ਕਹਿੰਦਾ ਚੁੱਪੇ ਚੁੱਪ ਰਹੋ ਬਈ ਜੇ ਮੂੰਹ ਚੁੱਪ ਕਰ ਜੋ ਮੰਤਰ ਇਹਨਾਂ ਚੁੱਪ ਕਰਦਾ ਮਨ ਦੀ ਆਪਣੀ ਜਿਹੜੀ ਜੀਵ ਹੈ ਉਹਨੂੰ ਜਿਹਵਾ ਕਹਿੰਦੇ ਫਲਗੁਣ ਨਿਤ ਸਲਾਹੀ ਹੈ ਜਿਸ ਨੂੰ ਤਿਲਨਾ ਤਮਾਏ ਫਲਗੁਣ ਨਿਤ ਸਮਾਈ ਹੈ ਜਿਸ ਨੂੰ ਤਿਲਨਾ ਤਮਾਏ ਫਲਗੁਣ ਨੇ ਵੀ ਦੇ ਵਿੱਚ ਨਿਤ ਸਿਬਸਲਾ ਉਹ ਕਰ ਸਕਦਾ ਹੈ ਜਿਹਦੇ ਅੰਦਰ ਰੱਤੀ ਭਰ ਵੀ ਮਾਇਆ ਦੀ ਭੁੱਖ ਨਾ ਹੋਵੇ ਜਿਸ ਨੂੰ ਤਿਲਨਾ ਤਮਾਏ ਤਮਾ ਮਾਇਆ ਦੀ ਭੁੱਖ ਰੱਤੀ ਵੀ ਨਾ ਹੋਵੇ ਉਹ ਫੱਗਣ ਦੇ ਬੀਜ ਦੇ ਵਿੱਚ ਸਾਰਾ ਮਹੀਨਾ ਸਾਥ ਸਾਥ ਸਿਮਰ ਸਕਦਾ ਕੋਈ ਦੂਜਰਾ ਨਹੀਂ ਸਿਮਰ ਸਕਦਾ ਨਿਤ ਸਲਾਹੀ ਹੈ ਜਿਸ ਨੂੰ ਨਾ ਤਮਾ ਜਿਹਦੇ ਵਿੱਚ ਰੱਤੀ ਵੀ ਤਿਲ ਜਿੰਦੀ ਵੀ ਮਾਇਆ ਦੀ ਭੁੱਖ ਨਾ ਹੋਵੇ ਉਹ ਫੱਗਣ ਦੇ ਬੀਜ ਦੇ ਵਿੱਚ ਸਾਬਤ ਸੂਰਤ ਰਹਿ ਸਕਦਾ ਸਾਬਤ ਸੂਰਤ ਦਸਤਾਰ ਸਰਾਹ ਹੋ ਜਿਹੜਾ ਨਿਤ ਸਲਾਹੀ ਹੈ ਇਸ ਨੂੰ ਸਭ ਸੂਰ ਦਸਤਾਰ ਸਰਾ ਕਹਿੰਦੇ ਨੇ